ਫਰੀਦਾ ਦਰਿਆਵੇ ਕੰਨੇ ਬਗਲਾ ਬੈਠਾ ਕੇਲ ਕਰੇ ਕੇਲ ਕਰੇਂਦੇ ਹੰਝਨੋਂ ਅਚੰਤੇ ਬਾਜ ਪਏ ਹਾਂ ਫਰੀਦਾ ਦਰਿਆਵੇ ਕੰਨੇ ਬੰਗਲਾ ਗੱਲ ਦਰਿਆ ਦੀ ਚੱਲਦੀ ਹੈ ਦਰਿਆ ਦਾ ਢਾਹਾ ਇੱਕ ਨੂੰ ਤਾਂ ਦੀਂਦਾ ਇਹ ਕੋਈ ਜਿਹੜਾ ਬੇਪਰਵਾਹ ਹੈ ਬਗਲਾ ਹੈ ਉਹ ਬੇਪਰਵਾਹ ਹੈ ਫਿਰਦੇ ਨਾ ਦਰਿਆ ਦੇ ਕਿਨਾਰੇ ਤੇ ਉਹ ਵੀ ਨੇੜੇ ਹੀ ਨੇ ਉਹ ਕਹਿੰਦੇ ਦਰਿਆ ਦੇ ਕਿਨਾਰੇ ਬੰਗਲਾ ਦੇ ਲੱਡਾ ਖਾਂਦਾ ਫਿਰਦਾ ਦਰਿਆ 'ਚ ਬੈਠਾ ਕੇਲ ਕਰੇ ਬੈਠਾ ਉਹਦਾ ਮਸਤ ਬੈਠਾ ਆਪਣਾ ਉਹਦਾ ਰੋਜ਼ ਉੱਥੇ ਹੀ ਰਹਿੰਦਾ ਖਾਂਦਾ ਹੀ ਹੈ ਉਹ 'ਚ ਬੈਠਾ ਕੇਲ ਕਰੇ ਉਹ ਉਹ ਹੈ ਬੇਪਰਵਾਹ ਦੀ ਗੱਲ ਕੀਤੀ ਕਿ ਫਿਰ ਬੇਪਰਵਾਹ ਜਿਹੜਾ ਉਹਦੀ ਗੱਲ ਚੱਲਣੀ ਹੈ ਨਾ ਹੁਣ ਫਿਰਦੇ ਬੇਪਰਵਾਹ ਇਹ ਤਾਂ ਬੇਪਰਵਾਹ ਰਹਿ ਗਿਆ ਸੀ ਉਹ ਬਗਲਾ ਮਨ ਬਗਲਾ ਯਾਨੀ ਲੜੀ ਨਾਲ ਜੁੜਦੀ ਚੱਲੀ ਜਾਣੀ ਆ ਹਰ ਸ਼ਲੋਕ ਦੀ ਐਵੇਂ ਨਹੀਂ ਅੰਦਾਜ਼ੇ ਦੇ ਤੀਰ ਮਾਰੇ ਹੋਏ ਨੇ ਥੱਲੇ ਚੱਕ ਕੇ ਤਾਂ ਲੜੀ ਜੁੜ ਜਾਂਦੀ ਹੈ ਜੇ ਸਾਨੂੰ ਬੇਸਮਝੀ ਹੈ ਫਿਰ ਲੜੀ ਜੁੜਦੀ ਹੁੰਦੀ ਹੈ ਫਰੀਦਾ ਦਰਿਆਵੇ ਕੰਨੇ ਬਗਲਾ ਬੈਠਾ ਕੇਲ ਕਰੇ ਕੇਲ ਕਰੇ ਦੇ ਨੂੰ ਅਚਿੰਤੇ ਬਾਜ ਪਏ ਬਗਲਾ ਬੈਠਾ ਕੇਲ ਕਰਦਾ ਕੇਲ ਕਰਨ ਦੇ ਨੂੰ ਅਚਿੰਤੇ ਬਾਜ ਪਏ ਅਚਿੰਤ ਬੈਠਾ ਹੁਜ ਬੇਪਰਵਾਹ ਜਿੰਤ ਅਚਿੰਤ ਅਚਿੰਤ ਬੈਠਾ ਹੈ ਉਹ ਬਗਲਾ ਵੀ ਅਚਿੰਤ ਹੈ ਅਚਿੰਤ ਬਾਜ ਪਏ ਪਰ ਮਹਾਂਜ ਨੂੰ ਬਾਜ ਪਏ ਸੀ ਬਗਲਾ ਕੀ ਸੀ ਬਗਲਾ ਸੀ ਹੰਜ ਦਾ ਧਿਆਨ ਹੰਜ ਦਾ ਧਿਆਨ ਬਗਲਾ ਹੰਜ ਦਾ ਧਿਆਨ ਡੱਡਾਂ ਵਿੱਚ ਹੈ ਹੰਜ ਦਾ ਧਿਆਨ ਹੈ ਡੱਡਾਂ 'ਚ ਸਕੇਲ ਕਰਦਾ ਉਹ ਦੇਖਦਾ ਵੀ ਆਹ ਡਾਟਾ ਉਧਰ ਨੂੰ ਜਾਂਦੀ ਆ ਉਧਰ ਨੂੰ ਜਾਂਦੀ ਆ ਮੈਂ ਚੁੱਪ ਕਰਕੇ ਉਹ ਤਮਾਸ਼ਾ ਦੇਖਦਾ ਉਹਨਾਂ ਦਾ ਖਾਣੀ ਹੈ ਉਹਨੇ ਡਾਟ ਜ਼ਰੂਰ ਹੰਜ ਵੀ ਬਗਲਾ ਹੀ ਹੰਸ ਨਹੀਂ ਬਗਲਾ ਹੁੰਦਾ ਹਾਂਜੀ ਹੰਜ ਹੰਝ ਹੰਸ ਨੂੰ ਕਹਿੰਦੇ ਨੇ ਹਾਂ ਹੰਸ ਦਾ ਧਿਆਨ ਬਗਲਾ ਕਿਉਂ ਮਾਇਆ ਵਿੱਚ ਹੈ ਹੰਸ ਦਾ ਧਿਆਨ ਚਿੱਤ ਦਾ ਧਿਆਨ ਮਾਇਆ ਵਿੱਚ ਹੈ ਜਿਹੜਾ ਉਹ ਮਾਇਆ ਨਾਲ ਸਪਰਸ਼ ਕਰਕੇ ਬਗਲਾ ਹੋਇਆ ਉਹ ਸਰਪ ਅੱਗੇ ਹੰਸ ਅਕੇਲਾ ਹਾਂ ਉਹ ਧਿਆਨ ਜੁੜ ਗਿਆ ਮਾਇਆ ਤੇ ਤਾਂ ਬਗਲਾ ਬਣਿਆ ਉਹ ਧਿਆਨ ਕਰਕੇ ਬਗਲਾ ਆਪ ਹੰਜ ਜੇ ਧਿਆਨ ਉਦੋਂ ਤੋੜ ਕੇ ਮਾਇਆ ਤੋਂ ਆਤਮ ਧਿਆਨ ਧਾਰੇ ਫਿਰ ਸਾਰਾ ਹੀ ਹੰਸ ਹੈ ਫਿਰ ਹੰਸ ਨਹੀਂ ਫਿਰ ਪਰਮ ਹੰਸ ਹੈ ਉਹਨਾਂ <coughs> ਜਰ ਹੰਸ ਹੈ ਜਿੰਨਾ ਜਿਹੜਾ ਦਾ ਧਿਆਨ ਛੁੱਟਦੀ ਸਾਰ ਮਾਇਆ 'ਚ ਜਾਂਦਾ ਉਹਨਾਂ ਜਿਹੜੇ ਹੰਸੇ ਹੈ ਜਦ ਸੌਂ ਜਾਂਦਾ ਜਦ ਹੰਸਾ ਜਦ ਮਰ ਜਾਂਦਾ ਹੈ ਜਦ ਹੰਸਾ ਜਾਂ ਮਾਇਆ ਛੱਡ ਦਿੰਦਾ ਤਾਂ ਹੰਸਾ ਅੱਗੇ ਹੰਸ ਅਕੇਲਾ ਵੀ ਤਾਂ ਹੀ ਜਾਊਗਾ ਪਰਮਹੰਸ ਨਹੀਂ ਹੈ ਪਰਮਹੰਸ ਕਿਵੇਂ ਹੈ ਜਿੱਦਣ ਆਇਆ ਜੋ ਧਿਆਨ ਛੁੱਟ ਕੇ ਤ੍ਰਿਕੁਟੀ ਚੋਂ ਛੁੱਟ ਕੇ ਆਤਮ ਧਿਆਨ ਧਾਰੀ ਹੋ ਗਿਆ ਉਦੋਂ ਇਹ ਪਰਮਹੰਸ ਹੈ ਫਿਰ ਹੰਸ ਨਹੀਂ ਰਹਿੰਦਾ ਫਿਰ ਪਰਮਹੰਸ ਹੈ ਪਰਮਹੰਸ ਮੁਕਤੀ ਦਾ ਭਗਤ ਹੈਗਾ ਪਰਮਹੰਸ ਮੁਕਤ ਹੈ ਹੰਸ ਮੁਕਤ ਹੁੰਦਾ ਹੀ ਨਹੀਂ ਹੰਸ ਹੀਰੇ ਮੋਤੀ ਚੁਗਣ ਜ਼ਰੂਰ ਲੱਗ ਜਾਂਦਾ ਹੈ ਇਹ ਹੰਸਾਂ ਦਾ ਖਾਣਾ ਹੰਸ ਨਾਲ ਬੋਲ ਹੰਸਾਂ ਦਾ ਖਾਣਾ ਜਿਹੜਾ ਹੈ ਅੰਦਰਲੇ ਦਾ ਖਾਣਾ ਬ੍ਰਹਮ ਗਿਆਨੀ ਦਾ ਭੋਜਨ ਗਿਆਨ ਹੈ ਵੈਸੇ ਇਹ ਗਿਆਨ ਭੋਜਨ ਕਰਨ ਲੱਗ ਜਾਂਦਾ ਹੈ ਜਿਆਦਾ ਦਾ ਮਨ ਜਿਹੜਾ ਹੈ ਮਾਇਆ ਤੋਂ ਬਿਲਕੁਲ ਉਚਾਟ ਹੋ ਜਾਂਦਾ ਹੈ ਮਾਇਆ ਤਿਆਗ ਦਿੰਦਾ ਹੈ ਮਾਇਆ ਦੇ ਰਸਾਂ ਤੋਂ ਬਿਲਕੁਲ ਮੁਕਤ ਹੋ ਜਾਂਦਾ ਹੈ ਫਿਰ ਇਹ ਹੰਸ ਬਣ ਜਾਂਦਾ ਹਾਂਜੀ ਕੇਲ ਕਰਨ ਦੇ ਹੰਝ ਨੂੰ ਜਿੰਦੇ ਬਾਜ ਪਏ ਬਾਜ ਪਏ ਤੇ ਹੰਝ ਨੂੰ ਬਾਜ ਪਈ ਹੈ ਹੰਝ ਨੂੰ ਆਵਾਜ਼ ਪਈ ਹੈ ਹੁਕਮ ਹੋਇਆ ਵੀ ਆ ਜਾ ਬਈ ਛੱਡ ਕੇ ਵੀ ਬੰਦ ਕਰਦੇ ਸਾਹ ਲੈਣਾ ਕੇਲ ਬਗਲਾ ਕਰਦਾ ਉਹ ਬਗਲਾ ਧਿਆਨ ਹੈ ਸੀ ਧਿਆਨ ਬਸ ਫੇ ਉਹ ਜਿਹੜਾ ਸ਼ਿਕਾਰ ਦਾ ਸੀ ਨਾ ਵੀ ਆਇਆ ਹੀ ਆਇਆ ਉਹ ਦੇਖਦਾ ਵੀ ਇਹ ਕੀ ਹੋ ਗਿਆ ਬਾਜ ਪੈ ਗਈ ਛੱਡ ਕੇ ਸਭ ਕੁਝ ਬਸ ਉਹ ਸਾਰੀ ਜਿਹੜੀ ਖੇਡ ਆ ਉੱਥੇ ਹੀ ਵਿਚਾਲੇ ਹੀ ਛੱਡਣੀ ਪੈ ਜਾਂਦੀ ਹੈ ਵਿਚਾਲੇ ਹੀ ਛੱਡਣੀ ਪੈ ਜਾਂਦੀ ਹੈ ਸਾਰੀ ਇੱਛਾਵਾਂ ਵਿਚਾਲੇ ਹੀ ਰਹਿ ਜਾਂਦੀਆਂ ਨੇ ਸਾਰੇ ਪਲਾਨ ਧਰੇ ਧਰਾਏ ਰਹਿ ਜਾਂਦੇ ਨੇ ਉਹ ਸਾਰੇ ਪਲਾਨ ਉੱਥੇ ਧਰੇ ਧਰਾਏ ਰਹਿ ਜਾਂਦੇ ਜਦ ਧਰੇ ਦਾ ਪਲਾਨ ਰਹਿੰਦੇ ਨੇ ਫਿਰ ਪਤਾ ਲੱਗਦਾ ਵੀ ਗੱਲ ਕੀ ਹੈ ਫਿਰ ਕਹਿੰਦਾ ਮੈਂ ਰੌਲਾ ਪਾਉਣ ਤੇ ਗੁਰਦੁਆਰਿਆਂ ਨੂੰ ਵੀ ਸਾਡੇ ਕੋਲ ਰਹਿਣ ਮੇਰੇ ਦਾ ਸਾਰ ਨਿਕਲ ਗਿਆ ਮੈਂ ਕੀ ਕਰਨਾ ਗੁਰਦੁਆਰੇ ਫਿਰ ਪਤਾ ਲੱਗਦਾ ਯਾ ਲੜਾਈ ਹੈ ਫਿਰ ਪੰਗਾ ਕਾਹਨੂੰ ਲੈਣਾ ਸੀ ਕੀ ਲੋੜ ਸੀ ਕਾਹਦੇ ਵਾਸਤੇ ਪੰਗਾ ਲੈ ਇਹ ਕੱਲ ਨੂੰ ਫੂਕ ਨਿਕਲ ਗਈ ਗਈ ਆਈ ਤੂੰ ਦੱਸ ਕੀ ਕਰਦੇ ਨੇ ਇਹ ਉਹਨਾਂ ਜਿਹੜੇ ਬਗਲਾ ਖੇਲ ਕਰਦਾ ਜਿੰਨਾ ਚਿਰ ਬਾਜ ਨਹੀਂ ਪੈਂਦੀ ਬਾਜ ਪਏ ਤੇ ਰੱਬ ਦੇ ਕੇਲਾ ਬਿਸਰੀਆਂ ਰੱਬ ਕੋਲ ਕਿਹੜੇ ਬਾਜ ਰੱਖੇ ਨੇ ਬਈ ਰੱਬ ਸ਼ਿਕਾਰੀ ਹੈ ਉਹ ਰੱਬ ਸ਼ਿਕਾਰੀ ਨਹੀਂ ਹੈ ਉਹ ਤਾਂ ਦਿਆਲੂ ਹੈ ਕਿਰਪਾਲੂ ਹੈ ਦਿਆਲੂ ਕਿਰਪਾਲੂ ਬਾਜ ਰੱਖਦਾ ਹੁੰਦਾ ਹੈ ਆਵਾਜ਼ ਪਈ ਹੈ ਆਵਾਜ਼ ਪਈ ਹੈ ਹੁਕਮ ਹੋਇਆ ਬਾਜ ਪਏ ਤੇ ਸਰਬ ਦੇ ਕੇਲਾ ਵਿਸਰ ਕੇਲਾ ਵਿਸਰ ਜਾਣੀਆਂ ਨੇ ਸਾਰੀਆਂ ਹੀ ਪਲਾਨ ਨੇ ਤਰੇ ਤਰੇ ਰਹਿ ਜਾਣਗੇ ਵਿਸਰੀਆਂ ਜੋ ਮਨ ਚਿਤਨਾ ਚੇਤੇ ਸਨ ਸੋ ਗੱਲ ਹੀ ਰੱਬ ਦੀ ਕੀ ਜਿਹੜੇ ਮਨ ਚਿਤ ਵੀ ਨਹੀਂ ਉਹ ਗੱਲਾਂ ਨਾ ਰੱਬ ਦੀਆਂ ਉਹਨੂੰ ਜੇਤਾ ਵੀ ਕੀ ਹੋ ਜਾਣਾ ਕੱਲ ਨੂੰ ਉਹਦੀਆਂ ਗੱਲਾਂ ਦਾ ਤੁਹਾਡੇ ਚਿਤ ਚੇਤੇ ਵੀ ਨਹੀਂ ਹੈ ਥੋੜੇ ਤਾਂ ਆਪਣੇ ਹੀ ਪਲਾਨ ਦਿੱਤੇ ਤੇ ਹਾਂਜੀ ਜੋ ਮਨ ਚਿੱਤ ਨਾ ਚੇਤੇ ਸਨ ਸੋ ਗੱਲ ਹੀ ਰੱਬ ਕੀ ਆਹੋ ਤੁਹਾਡੇ ਤਾਂ ਇਹੀ ਨੇ ਵੀ ਜੇ ਆ ਹੂ ਤਾਂ ਅਸੀਂ ਐ ਕਰ ਲਾਂਗੇ ਜੇ ਆ ਚਾਲ ਚੱਲੂ ਤਾਂ ਮੈਂ ਆ ਚੱਲ ਲੂੰ ਥੋੜੀਆਂ ਤਾਂ ਆਪਣੀਆਂ ਚਾਲਾਂ ਨੇ ਸਤਰੰਜ ਦੀਆਂ